ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਗੁੱਥਾ ਜਾਏ ਇਹ ਸਲਾਮ ਜਵਾਬ ਦੋਵੇਂ ਕਰਦਾ ਹੈ ਸਲਾਮ ਕਰਨਾ ਸਲਾਮ ਦਾ ਮਤਲਬ ਹੁੰਦਾ ਹੈ ਜੋ ਤੁਸੀਂ ਕਹੋਗੇ ਉਹ ਸੱਤੇ ਸੱਤਾ ਜੀ ਮੇਰੇ ਵਾਸਤੇ ਸਲਾਮ ਕਰਨਾ ਨਹੀਂ ਉਹਦੀ ਆਗਿਆ ਦੇ ਵਿੱਚ ਰਹਿਣ ਦਾ ਪ੍ਰਣ ਕਰਨਾ ਜਿਵੇਂ ਅਸੀਂ ਮੱਥਾ ਟੇਕਦੇ ਉਹ ਜੋ ਗੁਰਬਾਣੀ 'ਚ ਲਿਖਿਆ ਹੋਇਆ ਮੱਥਾ ਟੇਕਣ ਦਾ ਸਿਰਫ ਮਤਲਬ ਇਹੀ ਹੈ ਜੋ ਗੁਰਬਾਣੀ 'ਚ ਲਿਖਿਆ ਹੋਇਆ ਸਾਡੀ ਕਮਿਟਮੈਂਟ ਹੈ ਉਹ ਮੰਨਣ ਦੀ ਸਲਾਮ ਦੀ ਵੀ ਕਮਿਟਮੈਂਟ ਹੈ ਉਹਨੂੰ ਮੰਨਣ ਦੀ ਕਮਿਟਮੈਂਟ ਹੈ ਮੱਥਾ ਟੇਕਣ ਦੀ ਨਹੀਂ ਤਾਂ ਜੇ ਨਹੀਂ ਮੰਨਣਾ ਉਹ ਥਾਣਾ ਟੇਕੋ ਤੁਸੀਂ ਗੁਰਦਾਰੇ ਨਾ ਪੜੋ ਜਾ ਚੰਗੀ ਗੱਲ ਹੈ ਜੇ ਸੰਤਾਨ ਦੀ ਕਸਮ ਚੱਕਣੀ ਹੈ ਫਿਰ ਉਹ ਤੇ ਪੂਰੇ ਨਾ ਹੋਣੀ ਚੱਕੋ ਹੀ ਨਾ ਇਹ ਸੰਤਾਨ ਹੈ ਮੱਥਾ ਟੇਕ ਤਾਂ ਕਸਮ ਚੁੱਕ ਲਈ ਜਾ ਸਿੱਖ ਬਣ ਗਿਆ ਤਾਂ ਕਸਮ ਚੁੱਕ ਲਈ ਬਹੁਤ ਲੈ ਲਿਆ ਪਰ ਛਕ ਲਿਆ ਤਾਂ ਪੱਕਾ ਹੀ ਹੋ ਗਿਆ ਫਿਰ ਫਿਰ ਵਹਿਣਾਵਾ ਹੀ ਹੋ ਗਿਆ ਜੇ ਨਹੀਂ ਮੰਨਣਾ ਤਾਂ ਪਹੁੜ ਲੈਣ ਦੀ ਲੋੜ ਨਹੀਂ ਹੈ ਦੇਣ ਵਾਲਾ ਹੀ ਨਾ ਦੇਣ ਲੈਣ ਵਾਲੇ ਤਾਂ ਪੈਸ ਬਿਲਕੁਲ ਕਹੀ ਜਾਣ ਦੇਣ ਵਾਲੇ ਨੂੰ ਪਰ ਪਹਿਲਾਂ ਟੈਸਟ ਕਰ ਮਨ ਲਊਗਾ ਇਹਦੀ ਕਪੈਸਿਟੀ ਦਾ ਰੱਖ ਹਾਲਤ ਹੈ ਟੈਸਟ ਕਰਕੇ ਪਹੁੰਚ ਦਿੱਤੀ ਤੇ ਇਹ ਜਿਹੜੀ ਪੌੜ ਹੈ ਸਵਾਲ ਸਵਾਲਾਂ ਵੀ ਕੁਝ ਨਹੀਂ ਹੈ ਜਿਹੜੀ ਹੁਣ ਹੀ ਜਾਂਦੀ ਇਹਦੇ ਸਵਾਲ ਦਾ ਕੁਝ ਨਹੀਂ ਇਹਨੇ ਨੁਕਸਾਨ ਜ਼ਿਆਦਾ ਕਰ ਦਿੱਤਾ ਫਾਇਦਾ ਨਹੀਂ ਕੁਝ ਕਿਉਂਕਿ ਕਦਰੇ ਮਾਰੀ ਗਈ ਉਹ ਜਿਹੜੀ ਪਾਉਣ ਦੀ ਕਦਰ ਸੀ ਖਤਮ ਹੋ ਗਈ ਹੁਣ ਤਾਂ ਉਹ ਪੈਸੇ ਦਿੰਦੇ ਨੇ ਵੀ ਇਹਨੂੰ ਗਾਤਰਾ ਦੋ ਜੀ ਇਹਨੂੰ ਕਿਰਪਾਨ ਦੇ ਦੋ ਫਰੀ ਇਹਨੂੰ ਕਿਹਰੇ ਵੀ ਫਰੀ ਦੇ ਦੋ ਨਾਲੇ ਦੇ ਦੇ ਤੁਸੀਂ ਕਿਰਦੀ ਵਧਾਉਣੀ ਹੈ ਕਾਲ ਨੂੰ ਨਾਲੇ ਨੇ ਇਹਦਾ ਮਤਲਬ ਉਹਨੂੰ ਤਾਂ ਕੋਈ ਪਤਾ ਨਹੀਂ ਇਹਦਾ ਮੁੱਲ ਕੀ ਹੈ ਤਾਂ ਤੁਹਾਨੂੰ ਪਤਾ ਇਹਦਾ ਮੁੱਲ ਕੀ ਮਾਰ ਕੇ ਸਿਰ ਲੈ ਕੇ ਪੌੜ ਦਿੱਤੀ ਹੈ ਤੁਸੀਂ ਕਹਿੰਦੇ ਨੂੰ ਪੈਸੇ ਦੇ ਕੇ ਪੌੜ ਦੋ ਸਾਡਾ ਫੇ ਗੋਲ ਖਾਣ ਦਾ ਪ੍ਰੋਗਰਾਮ ਹੈ ਵੀ ਗਿਣਤੀ ਵਧਾਉਣੀ ਆ ਉਹਦੇ ਗੋਲ ਦਾ ਖਰਚਾ ਕਰਨਾ ਬਿੱਲ ਬਣਾਉਣੇ ਨੇ ਅਗਰ ਤਾਂ ਪਿੱਛੇ ਹੈ ਕੀ ਵੀ 50000 ਬੰਦੇ ਦਾ ਨਾਮ ਭਰਨਾ ਉਹ ਫਿਰ ਉਹਦਾ ਖਰਚਾ ਪਾ ਕੇ ਗੋਲ ਤੋਂ ਪੈਸੇ ਲੈਣੇ ਨੇ ਇਹ ਤਾਂ ਗੱਲ ਹੋ ਜਾਂਦੀ ਹੈ ਹੋਰ ਤਾਂ ਕੋਈ ਇਹਦੇ ਵਿੱਚ ਪੈਦਾ ਨਹੀਂ ਗੱਲ ਹੈ ਹੋਰ ਤਾਂ ਕੋਈ ਜੀਣਾ ਨਹੀਂ ਇਹਦੇ ਵਿੱਚ ਕੀ ਹੈ ਨਿਕਲਦਾ ਫਰਜ਼ੀ ਉਹ ਬਣਾ ਕੇ ਪੈਸੇ ਲੈਣ ਦੀ ਗੱਲ ਆ ਵੀ ਗੋਲ ਕਦੇ ਕਿਵੇਂ ਉਹ ਪੈਸੇ ਕਿਵੇਂ ਲੈਣੇ ਨੇ ਉੱਥੇ ਹੋਰ ਤਾਂ ਕੋਈ ਨਹੀਂ ਹੈ ਉਹਦਾ ਲਾਭ ਤਾਂ ਕੋਈ ਨਹੀਂ ਹੋਇਆ ਨਾ ਹੋਵੇ ਇਹਦਾ ਲਾਭ ਇਹਦਾ ਲਾਭ ਕੀ ਹੋਣਾ ਇਹ ਤਾਂ ਫਰਾਡ ਹੈ ਜਿਹੜਾ ਗੋਲ ਕਰਾ ਫਰਾਡ ਹੈ ਪਬਲਿਕ ਨਾਲ ਫਰਾਡ ਹੈ ਆਪਣੇ ਧਰਮ ਨਾਲ ਫਰਾਡ ਹੈ ਇਹ ਸਾਰਾ ਫਰਾਡ ਹੈ ਫਰਾਡ ਨਾਲ ਧਰਮ ਚੱਲਦੇ ਹੁੰਦੇ ਨੇ ਫਰਾਡ ਦੇ ਸਿਰ ਤੇ ਧਰਮ ਖੜਦੇ ਹੁੰਦੇ ਨੇ ਫਰਾਡ ਦੇ ਸਿਰ ਤੇ ਮੱਤਾਂ ਚੱਲਦੀ ਹੁੰਦੀਆਂ ਨੇ ਮੱਤਾਂ ਸਿਰਾਂ ਦੇ ਉੱਤੇ ਚੱਲਦੀ ਹੁੰਦੀਆਂ ਨੇ ਸਿਰ ਦੇ ਤੇ ਨਿਵਾਜ ਤਾਂ ਖੜੀ ਹੈ ਹੁਣ ਤੇ ਮੱਤੇ ਇਹ ਪਰ ਖੜੀ ਰਹੂਗੀ ਇਹ ਉਹਨਾਂ ਦੇ ਆਸਰੇ ਖੜੀ ਹੈ ਜਿਨ੍ਹਾਂ ਨੇ ਸਰਾਏ ਹੋਏ ਨੇ ਥੱਲੇ ਤੁਹਾਡੇ ਆਸਰੇ ਖੜੀ ਹੈ ਤੁਹਾਨੂੰ ਉਹਰੇ ਕਰਦੇ ਫੜ ਕੇ ਬਾਹਰ ਕੱਢ ਦੇਣਗੇ ਪਬਲਿਕ ਕਹਿੰਦੀ ਨਹੀਂ ਸਮਝ ਆਈ ਜੇ ਸਮਝ ਆਈ ਕਰਦੇ ਫੜ ਕੇ ਬਾਹਰ ਕੱਢ ਦੇਣਗੇ ਗੁਰਦਾਰੇ ਹੋਰ ਕੀ ਹੋਊਗਾ ਨਹੀਂ ਸੁਧਰੋਗੇ ਤੇ ਇਹੀ ਹੋਊਗਾ ਨਾ ਅਸਾਂ ਲੈਣ ਤੇ ਆਓਗੇ ਬਾਹਰ ਜਾਓਗੇ ਸਲਾਮ ਜਵਾਬ ਦੋਵੇਂ ਕਰੇ ਉਲਟੋ ਉਠਾ ਜਾਏ ਉਹ ਸਲਾਮ ਕਰਦੀ ਜਵਾਬ ਜਦੇ ਅਮਰ ਦੇ ਛੱਗ ਲਿਆ ਕਹਿੰਦਾ ਬਾਣੀ ਆਂਦਾ ਜੇ ਨਹੀਂ ਮੰਨੂ ਲੈ ਕਰਤਾ ਜਵਾਬ ਲੈ ਲੋ ਉਹ ਸਲਾਮ ਦੇ ਨਾਲੇ ਜਵਾਬ ਕਰਤਾ ਬਾਣੀ ਦਾ ਜੀ ਮੰਨਦੀ ਹੁੰਦੀ ਤੇ ਪਤਾ ਕਾਸ ਨੂੰ ਟੇਕਿਆ ਸੀ ਤੇ ਪੌੜ ਕਾਸ ਨੂੰ ਲਈ ਸੀ ਉਲਟੋ ਉਠਾ ਜਾਏ ਉਹਦਾ ਫੁੱਟਦਾ ਹੀ ਕਟਿਆ ਗਿਆ ਨਾਲ ਲਿਖੀ ਹੋਣੀ ਚੱਲ ਸਕਦੀ ਉੱਥੇ ਕਿੰਨੋਂ ਚੱਲੋ ਕਬ ਲੱਗੇ ਅੱਗੇ ਕਿਵੇਂ ਚੱਲ ਆ ਲਿਖਿਆ ਹੈ ਉੱਥੇ ਘਟਿਆ ਗਿਆ ਜਦ ਤੱਕ ਘਟਿਆ ਗਿਆ ਉਹ ਉੱਡ ਵੀ ਉੱਡ ਟੁੱਟ ਗਿਆ ਆਪਣੇ ਗੁੱਡਾਂ ਜਿਹੜੇ ਟੁੱਟ ਜਾਈ ਚੀਜ਼ ਬੂੜ ਨਾਲ ਕੱਟਦੀ ਹੈ ਕਿਸੇ ਚੀਜ਼ ਨੂੰ ਉਹ ਵੱਧੀ ਹੁੰਦੀ ਹੈ ਫਿਰ ਤੋਂ ਮੂਰਲਾ ਪਟਿਆ ਦੇ ਜਦੇ ਤੇ ਜਵਾਬ ਕਰਤਾ ਕੋਈ ਇਹ ਬਾਣੀ ਦਾ ਬਦਲੀ ਹੁੰਦੀ ਹੈ ਤਾਂ ਬੜੀ ਔਖੀ ਗੱਲ ਹੈ ਕਬੀਲਦਾਰ ਆਦਮੀ ਆ ਕਿੱਥੇ ਇਹ ਜਿਹਾ ਸੰਸਾਰ ਜਮਨ ਹੁੰਦੀ ਹੈ ਇਹਨਾਂ ਕਿਸੇ ਨੇ ਕਿਹਾ ਦੇ ਵੀ ਤੂੰ ਮੱਥਾ ਟੇਕਾਂਗੇ ਅਸੇ ਕਿ ਕਹਾ ਤੂੰ ਕਹਿੰਦੀ ਮੱਥਾ ਟੇਕਣ ਦਾ ਕੋਈ ਹਰਜ ਨਹੀਂ ਹੈ ਸੱਚੀ ਹੈ ਇਸ ਕਰਕੇ ਮੱਥਾ ਟੇਕਦੇ ਪਰ ਸਾਡੇ ਵਾਸਤੇ ਦੀ ਗੱਲ ਨਹੀਂ ਇਸ ਕਰਕੇ ਅਸੀਂ ਤਾਂ ਸਿੱਖੀ ਮੁਸ਼ਕਲ ਹੈ ਚੱਲ ਗੱਲ ਕਰ ਨਾ ਅਸੀਂ ਸਿੱਖਾਂ ਨਾ ਸਾਥੇ ਸਿੱਖੀ ਪੰਡ ਚੱਕ ਨਹੀਂ ਚਲੋ ਗੱਲ ਖਤਮ ਹੋਈ ਸੱਚ ਤਾਂ ਬੋਲੋ ਕਮ ਕਮ ਫੇਰ ਵੀ ਚੰਗਾ ਜੇ ਸੱਚ ਬੋਲਦਾ ਕਬਲ ਕਮ ਆਪਣੇ ਆਪ ਨੂੰ ਘਟਿਆ ਸਮਝਦਾ ਘਟਿਆ ਤਾਂ ਵੀ ਮੈਂ ਘਟਿਆ ਇਹਦੇ ਸਿੱਖ ਹੈ ਨਹੀਂ ਆਕੜ ਦਾ ਅੰਤਰੀ ਕਰਮਣਾ ਅੱਟੇ ਪਏ ਨੇ ਸਿੱਖੀ ਇੱਕ ਸਿੱਖੀ ਦਾ ਪਤਾ ਹੀ ਕੋਈ ਨਹੀਂ ਹੈ ਸਿੱਖੀ ਦੀ ਸਿੱਖੀ ਦੀ ਅਣਸਮਝ ਨਹੀਂ ਹੈ ਵਿੱਚ ਸਿੱਖੀ ਦੀ ਹਵਾ ਵੀ ਨਹੀਂ ਹੈ ਜੋ ਭਾਂਡੇ ਪਈ ਕਰਮ ਨੂੰ ਪਰੇ ਕਰਦਾ ਇਹ ਸਿੱਖੀ ਹੈ ਉਲਟਾ ਪਤਾ ਨਾਮ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਈ ਤੇਰੀ ਸਲਾਮ ਵੀ ਕੁੜੀ ਹੈ ਜਵਾਬ ਦਾ ਘਰ ਕੁੜਾ ਹੈ ਜਵਾਬ ਸੱਚਾ ਹੁੰਦਾ ਜਵਾਬ ਸੱਚਾ ਤਾਂ ਹੁੰਦਾ ਜੇ ਸਲਾਮ ਨਾ ਕਰ ਤੂੰ ਕਹਿੰਦਾ ਨਹੀਂ ਨਾ ਸਿੱਖੀ ਮੈਂ ਤੇ ਭੁਗਦੀ ਸ਼ੁਰੂ 'ਚ ਅੰਮ੍ਰਿਤ ਨਾ ਛਕਦਾ ਇਸ ਕਰਕੇ ਨਾ ਚੱਲਦਾ ਮੇਰੇ ਵਾਸਤੇ ਦੀ ਗੱਲ ਫਿਰ ਤੇਰਾ ਜਵਾਬ ਸੱਚਾ ਸੀ ਇੱਕ ਪਾਸਾ ਦਾ ਸੱਚਾ ਰਹਿ ਗਿਆ ਸੀ ਤਾਂ ਦੋਹਾਂ ਪਾਸਿਆਂ ਤੇ ਝੂਠ ਬੋਲਦਾ ਸਲਾਮ ਵੀ ਝੂਠਾ ਤੇਰਾ ਜਵਾਬ ਵੀ ਝੂਠਾ ਖਾ ਕੇ ਸੰਵਿਧਾਨ ਦੀ ਕਸਮ ਕਰਦਾ ਸੰਵਿਧਾਨ ਦੀ ਖਲਾਫ ਵਰਦੀ ਤੇ ਬਰਾਦੀ ਤਾਂ ਹੋ ਗਿਆ ਸੰਵਿਧਾਨ ਦੀ ਕਸਮ ਨਾ ਖਾਂਦਾ ਵੀ ਸਾਡੇ ਵਾਸਤੇ ਦੀ ਗੱਲ ਨਹੀਂ ਮੰਨਣਾ ਜੋ ਪਹਿਲੇ ਗੱਲ ਦਾ ਮੰਨਣਾ ਸਾਡੇ ਵਾਸੀ ਗੱਲ ਨਹੀਂ ਪਹਿਲਾ ਅਪਰਾਧ ਜੀ ਸੀ ਜਿਹੜਾ ਉਸੇ ਜਾ ਜਾਂਦਾ ਦੂਆ ਦਾ ਅਪਰਾਧ ਫਿਰ ਤੇ ਲੱਗਦਾ ਹੀ ਨਹੀਂ ਦੂਆ ਅਪਰਾਧ ਤਾਂ ਲੱਗਦਾ ਨਹੀਂ ਉਹਦੇ ਇੱਕ ਅਪਰਾਧ ਲੱਗਦਾ ਉਹਦੇ ਮੰਨਿਆ ਤਾਂ ਉਹਨੇ ਹੈ ਹੀ ਨਹੀਂ ਪਹਿਲਾਂ ਤੇ ਸੁਣਦਾ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਉਹਨੂੰ ਕਿਤੇ ਵੀ ਜਗ੍ਹਾ ਨਹੀਂ ਉਹਨੂੰ ਨਾ ਐਸ ਲੋਕ ਜੇ ਨਾ ਲੋਕ ਦੋਈ ਥਾਈ ਜਗ੍ਹਾ ਨਹੀਂ ਹੈ ਜੇ ਇੱਕ ਸੱਚੀ ਇੱਕ ਝੂਠੀ ਹੁੰਦੀ ਨਾ ਉਹਦੀ ਇੱਕ ਇੱਕ ਵੀ ਸੱਚੀ ਹੁੰਦੀ ਫਿਰ ਉਹ ਕੌਣ ਸੀ ਫਿਰ ਉਹ ਕੰਮ ਖਾਮਾ ਪੱਪੀ ਸਾਧ ਬਣ ਜਾਂਦਾ ਰਹਿ ਜਾ ਜਿਹੜਾ ਉਹ ਵੀ ਸਾਧ ਹੈ ਨਾ ਇਹਦੇ ਜੀ ਅਮਰਤ ਨਹੀਂ ਛੱਡਣਾ ਸਾਡੇ ਵਾਸਤੇ ਗੱਲ ਉਹ ਵੀ ਸਾਧ ਹੈ ਉਹਨੇ ਸਾਰੇ ਕੋ ਸੁਣ ਕੇ ਸਮਝ ਕੇ ਅਮਰ ਛਕਿਆ ਫਿਰ ਜਵਾਬ ਦੇਤਾ ਵੀ ਹੁਣ ਜੀ ਭੁਗਤਾ ਨਹੀਂ ਆਪਣੇ ਗੁਰ ਤੇ ਜੇ ਕੋ ਬੇਵਕੂ ਬੇਵਕੂ ਬਿਨ ਸਤਗੁਰ ਮੁਕਤ ਨਾ ਪਾਏ ਬਿਨ ਸਤਗੁਰ ਮੁਕਤ ਨਾ ਪਾਵੇ ਪਾਏ ਨਾ ਉਹ ਮੁਕਤ ਹੋਰ ਤਾਂ ਕਿਤੇ ਪੁੱਛੋ ਬਵੇਕੀਆਂ ਤੁਸੀਂ ਤਾਂ ਫਿਰ ਵੀ ਨਹੀਂ ਮਿਲਣੀ ਕਿਤੇ ਸਮਝਦਾਰਾਂ ਨੂੰ ਸਿਆਣਾਂ ਨੂੰ ਪੁੱਛ ਲਓ ਜਾ ਕੇ ਬਵੇਕੀ ਨੂੰ ਪੁੱਛ ਵਿਚਾਰਵਾਨਾਂ ਨੂੰ ਪੁੱਛ ਲਓ ਉਸੀ ਫਿਰ ਇੱਥੇ ਮਿਲਣੀ ਜੇ ਮੁਕਤੀ ਨਹੀਂ ਲੈਣੀ ਤਾਂ ਫਿਰ ਜਾ ਕੇ ਠੀਕ ਉਹ ਜੋ ਬਵਰਤੀਆਂ ਜਾਏ ਅਨੇਕ ਜੁਨੀ ਭਰਮ ਆਵੇ ਇਹਨੇ ਦੁਨੀਆ ਦੇ ਭਰਮ ਤੇ ਫਿਰ ਇੱਥੇ ਆਊਗਾ ਜਿਹੜੇ ਕਹਿੰਦੇ ਜੁਨੀਆ ਹੈ ਨਹੀਂ ਬਾਕੀ ਉਹ ਵੀ ਫਿਰ ਹੁਣੇ ਦੇਖ ਲੈਣ ਵੀ ਤੁਸੀਂ ਗੁਰੂ ਦੀ ਗੱਲ ਸੁਣੀ ਆ ਸਮਝੀ ਆ ਨਹੀਂ ਸਮਝੀ ਸੁਣਿਆ ਹੀ ਨਹੀਂ ਹੈ ਮਨਮਾਤੀ ਚਲਾਈ ਹੈ ਮਨਮਾਤੀ ਸੁਣਿਆ ਵੀ ਨਹੀਂ ਅਫਲ ਜੋ ਮਨ ਚੋਂ ਪੈਦਾ ਹੋ ਗਈ ਉਹ ਅਨੇਕ ਜੁਨੀ ਪਰਮਾਤਮਾ ਮਨ ਸਤਗੁਰ ਮੁਕਤ ਨਾ ਪਾਏ ਫਿਰ ਪਾਏ ਮੁਕਤ ਚੜਨੀ ਉੱਥੇ ਫਿਰ ਆਇਆ ਸਤਗੁਰ ਸ਼ਬਦ ਆਏ ਕੁਰਬਾਨੀ ਫਿਰ ਸੁਣਦੀ ਪੈਣੀ ਕਹੇ ਨਾਨਕ ਵਿਚਾਰ ਦੇਖੋ ਫਿਰ ਸਤਗੁਰ ਜਦ ਫੇਰ ਉਸੇ ਟੁੱਟ ਕੇ ਕਰਨਾ ਫਾਹੇ ਆਉਣਾ ਦੁਬਾਰਾ ਫੁੱਲ ਕੇ ਪਹਿਲਾਂ ਇੱਕ ਵਾਰਾ ਜੋ ਭੱਜ ਕੇ ਕਿਹੜਾ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਅੱਗੇ ਮੌਤ ਗੜੀ ਜਾਂ ਅੱਗੇ ਵੀ ਮੌਤ ਹੈ ਪਿੱਛੇ ਵੀ ਮੌਤ ਹੈ ਇਹਦੇ ਬਿਨਾ ਸਰਨਾ ਤਾਂ ਹੈ ਹੀ ਨਹੀਂ ਫਿਰ ਕਬੂਲ ਹੈ ਕਰ ਲੋ ਜਿਹੜਾ ਪਹਿਲਾ ਮਰਨਾ ਕਬੂਲ ਇਹਨੂੰ ਕਬੂਲ ਹੈ ਕਰ ਲੋ ਕੀ ਫਰਕ ਪੈਂਦਾ ਸਰਕਾਰਾਂ ਨਾ ਗਾਹਾਂ ਨਾ ਪਿਛਾਹਾਂ